ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਨਾਮ ਨਾ ਸਾਜਣਾ ਜਨਮ ਪਦਾਰਥ ਜੀਤ ਜਿਹੜੇ ਸੱਜਣ ਕੋਲ ਸ਼ੋਧ ਨੇ ਨਾਮ ਤੇ ਆਉਂਦੇ ਨੇ ਨਾਮ ਜਿੱਤੇ ਅੰਗ ਰੱਖਦੇ ਨੇ ਸੰਸਾਰ 'ਚ ਮਾਇਆ ਜਿੱਤੇ ਧਿਆਨ ਵੀ ਰੱਖਦੇ ਹੋ ਮਾਇਆ ਦੇ ਵਿੱਚ ਵੀ ਮਾਇਆ ਆਪੇ ਕੰਮ ਹੀ ਕਰਦੇ ਨੇ ਥੋੜਾ ਬਹੁਤ ਪਰ ਧਿਆਨ ਉਹਨਾਂ ਦਾ ਜ਼ਿਆਦਾ ਨਾਮ ਤੇ ਹੁੰਦਾ ਇਸ ਕਰਕੇ ਜਨਮ ਪਦਾਰਥ ਵੀ ਜਿੱਤ ਲੈਂਦੇ ਨੇ ਜਦੋਂ ਨਾਮ ਪਦਾਰਥ ਧਿਆਨ ਲੈਂਦੇ ਫਿਰ ਜਨਮ ਪਦਾਰਥ ਮਿਲ ਜਾਂਦਾ ਹੁੰਦਾ ਨਾਮ ਦੇ ਵਿੱਚ ਧਿਆਨ ਰਹਿੰਦਾ ਹੀ ਨਹੀਂ ਜਪਣ ਤੋਂ ਬਿਨਾਂ ਜਪਣ ਤੋਂ ਬਾਅਦ ਇਹ ਧਿਆਨ ਟਿਕਦਾ ਸੋ ਪਦਾਰਥ ਹੈਗੇ ਨੇ ਜਿਹੜੇ ਧਿਆਨ ਨਾਮ ਚ ਰੱਖਦੇ ਨੇ ਉਦੋਂ ਪਹਿਲਾਂ ਨਹੀਂ ਰਹਿੰਦਾ ਹਾਜ਼ਰ ਤੇ ਉਹ ਸੱਚਾ ਤਾਂ ਹੀ ਨੇ ਨਾ ਸੋ ਪਦਾਰਥ ਮਿਲੇ ਹੋਏ ਜਨਮ ਪਦਾਰਥ ਚੀਜ਼ ਤੋਂ ਜਨਮ ਪਦਾਰਥ ਵੀ ਜਿੱਤ ਲੈਂਦੇ ਨੇ ਜਿਹੜੇ ਸੱਜਣ ਪੁਰਸ਼ ਹੁੰਦੇ ਨੇ ਨਾਮ 'ਚ ਧਿਆਨ ਰੱਖਦੇ ਨੇ ਉਹ ਜਨਮ ਪਦਾਰਥ ਜਿੱਤ ਲੈਂਦੇ ਨੇ ਉਹ ਚਾਰੇ ਪਦਾਰਥਾਂ ਦੇ ਮਾਲਕ ਬਣ ਜਾਂਦੇ ਨੇ ਨਾਨਕ ਸਰਮ ਐਸੇ ਚਵਾਂ ਜੀਤੋ ਭਵਨ ਪ੍ਰੀਤ ਪਾਸੋਂ ਧਰਮ ਦਾ ਹੀ ਪ੍ਰਚਾਰ ਕਰਦੇ ਨੇ ਧਰਮੇ ਬੋਲਦੇ ਨੇ ਜੀਤੋ ਭਵਨ ਪ੍ਰੀਤ ਸਾਰਿਆਂ ਦੇ ਹਿਰਦੇ ਪ੍ਰੀਤ ਕਰਦੇ ਨੇ ਆਪਣਾ ਹਿਰਦਾ ਲੋਕਾਂ ਦੇ ਹਿਰਦੇ ਪਵਿੱਤਰ ਜਿਹੜੇ ਹੈਗੇ ਨੇ ਉਹਨਾਂ ਨੂੰ ਪ੍ਰੀਤ ਕਰ ਦਿੰਦੇ ਨੇ ਠੀਕ ਹੈ ਜੀ ਕੰਡ ਪਾਪ ਵੀ ਪਹਿਲਾਂ ਦੋ ਪਦਾਰਥ ਲੈ ਚੁੱਕੇ ਆ ਤੇ ਉਸ ਤੋਂ ਬਾਅਦ ਜਨਮ ਪਦਾਰਥ ਜਿੱਤ ਲਿਆ ਚਾਰੇ ਪਦਾਰਥ ਮਿਲ ਗਏ ਪਵਿੱਤਰ ਦੀ ਤੀਜੀ ਸਟੇਟ ਤਾਂ ਪਹਿਲਾਂ ਹੀ ਹੈ ਪਵਿੱਤਰ ਪਵਿੱਤਰ ਪਵਿੱਤਰ ਹਾਂਜੀ ਪਰ ਨਾਮ ਪਦਾਰਥ ਮਿਲਿਆ ਪੁਨੀਤ ਠੀਕ ਹੈ ਇੱਥੇ ਸ਼ਲੋਕ 'ਚ ਗੱਲ ਸਿੱਧ ਹੋ ਗਈ ਹੈ ਕਿ ਜਦੋਂ ਨਾਮ ਪਦਾਰਥ ਮਿਲਦਾ ਹੈ ਤਾਂ ਪੁਨੀਤ ਹੋ ਜਾਂਦਾ ਜੀਵ ਹਾਂਜੀ ਠੀਕ ਹੈ ਜੀ ਇੱਥੇ 10ਵੇਂ ਸ਼ਲੋਕ ਦੀ ਸਮਾਪਤੀ ਹੈ ਜੀ